ਖਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਬਹਨ ਜੋ ਜੋ ਵੰਜੇ ਢੀੜਾ ਸੋ ਉਮਰ ਹੱਥ ਪਵਨ ਉਪੜ ਹੱਥ ਪਵਨ ਉਪੜ ਅੜੀਆਂ ਜਾ ਕੇ ਰਾਰਾ ਪਾਇਆ ਆ ਉਪੜ ਲਫ਼ਜ਼ ਹੈ ਉਮਰ ਉਮਰ ਲਿਖਿਆ ਹੋਇਆ ਉਪਰ ਲਿਖਿਆ ਹੈ ਰਾਰੇ ਦਾ ਲਿਖਿਆ ਹੈ ਡਾੜਾ ਬੋਲਣਾ ਹੈ ਉਮੜ ਹੱਥ ਪਵਨ ਉਪੜ ਹੱਥ ਪਵਨ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਬਹਨ ਰੱਬ ਖਜੂਰੀ ਪੱਕੀਆਂ ਪੱਕੀਆਂ ਖਜੂਰੀਆਂ ਰੱਬ ਖਜੂਰਾਂ ਪੱਕੀਆਂ ਨੇ ਰੱਬ ਐ ਸਮਝ ਲਓ ਪਰ ਉਹ ਖਜੂਰਾ ਨਹੀਂ ਹੜਾ ਹੈ ਖਜੂਰਾ ਕਿਉਂ ਗਿਆ ਉੱਚਾ ਬਹੁਤ ਹੁੰਦੀ ਹੈ ਖਜੂਰ ਕੰਡਿਆਂ ਦੇ ਵਿੱਚ ਵੀ ਹੁੰਦੀ ਹੈ ਤੇ ਦੀਦੀ ਵੀ ਹੁੰਦੀ ਹੈ ਪਰ ਹਾਸਲ ਕਰਨੀ ਬੜੀ ਔਖੀ ਐਨਾ ਉੱਚਾ ਨਾ ਚੜ ਖਜੂਰ ਤੇ ਸਿੱਧੀ ਹੁੰਦੀ ਹੈ ਨਾ ਚੜ ਹੋਵੇ ਭਈ ਖਜੂਰਾਂ ਰੱਬ ਪੱਕੀਆਂ ਨੇ ਪਰ ਉਹਨਾਂ ਤੇ ਖਜੂਰੀ ਪੱਕੀਆਂ ਉਹਨਾਂ ਦੇ ਮੱਖੀ ਨਹੀਂ ਬੰਦੀ ਖਜੂਰ ਤੇ ਮੱਖੀ ਬੰਦੀ ਹੈ ਲੱਖਣ ਨਹੀਂ ਬੈਂਦੀ ਰੱਬ ਵੀ ਜਿਹੜੀ ਪੱਕੀ ਖਜੂਰ ਤੇ ਮੱਖੀ ਨਹੀਂ ਬੰਦੀ ਕਿਹੜੀ ਮੱਖੀ ਨਹੀਂ ਬੰਦੀ ਆ ਜਿਹੜੀ ਮੱਖੀ ਨਹੀਂ ਇਹ ਮੱਖੀ ਨਹੀਂ ਬੰਦੀ ਉਹ ਤੇ ਮੱਖੀਆਂ ਤਾਂ ਬੰਦੀਆਂ ਨੇ ਇਹ ਖਜੂਰਾਂ ਤੇ ਮੱਖੀ ਬੰਦੀ ਆ ਪਰ ਉਹਦੇ ਤੇ ਨਹੀਂ ਬੰਦੀ ਮੱਖੀ ਉਹਦੇ ਨਾਲ ਗੰਦਗੀ ਵਾਲੀ ਸੁਰਤ ਨਹੀਂ ਜੁੜਦੀ ਜਾਂਦੀ ਜਿਹੜੀ ਸਾਡੀ ਸੁਰਤ ਆ ਨਾ ਮਾਇਆ ਵਾਲੀ ਸੁਰਤ ਨਹੀਂ ਜੁੜਦੀ ਰੱਬ ਖਜੂਰੀਆਂ ਤੇ ਇਹ ਮਾਇਆ ਵਾਲੀਆਂ ਖਜੂਰਾਂ ਤੇ ਵੱਜਦੀ ਹੈ ਮੱਖੀ ਕਿਉਂਕਿ ਮਾਇਆ ਵਾਲੀਆਂ ਖਜੂਰਾਂ ਹੈ ਨਹੀਂ ਇਸ ਹਾਂ ਇਹ ਮੱਖੀ ਜਿਹੜੀ ਸੁਰਤ ਮਾਇਆ ਨਾਲ ਜੁੜੀ ਹੋਈ ਹੈ ਉਹ ਰੱਬ ਖਜੂਰਾਂ ਪੱਕੀਆਂ ਉਹਦੇ ਮਤਲਬ ਦੀਆਂ ਨਹੀਂ ਉੱਥੇ ਮੱਖੀ ਵੱਜਦੀ ਹੋਈ ਨਹੀਂ ਸੱਚ ਦੀ ਗੱਲ ਸੁਣਦੀ ਹੋਈ ਨਹੀਂ ਸੱਚ ਦੀ ਗੱਲ ਨਾਲ ਧਿਆਨ ਇਹਨਾਂ ਲੋਕਾਂ ਦਾ ਜੁੜਦਾ ਹੀ ਨਹੀਂ ਸਾਖਤਾਂ ਦੀ ਸੁਰਤ ਸੱਚ ਨਾਲ ਜੁੜਦੀ ਹੋਈ ਦੀ ਰੱਬ ਦੀ ਗੱਲ ਨਾਲ ਦੁਨੀਆ ਦਾ ਧਿਆਨ ਜੁੜਦਾ ਜਿਹਦਾ ਧਿਆਨ ਨਹੀਂ ਜੁੜਦਾ ਉਹ ਮੱਖੀ ਸ਼ਹਿਦ ਦੀ ਨਹੀਂ ਹੈ ਉਹ ਮੱਖੀ ਆ ਦੋਈ ਹੈ ਜਿਹੜੀ ਬਿਗੰਦ ਜਗਾ ਜਾਂਦੀ ਹੈ ਜੀ ਚੰਦਨ ਤੋਂ ਭਜਦੀ ਹੈ ਨਾ ਮੱਖੀ ਮੱਖੀ ਚੰਦਨ ਪਰ ਹਰ ਨੂੰ ਕਈ ਦਵਾਈਆਂ ਲੋਕਾਂ ਨੇ ਬਣਾਈਆਂ ਨੇ ਮਾਰਨ ਦੀਆਂ ਮੱਖੀ ਹਸਪਤਾਲ ਵਾਲੇ ਉਹ ਰੱਖਦੇ ਨੇ ਫਲਾਈ ਕਲਰ ਆ ਫਲਾਈ ਕਲਰ ਇਹਨਾਂ ਦਾ ਤਾਂ ਲੋਕਾਂ ਨੇ ਰੱਖਣੇ ਸ਼ਾਇਦ ਇਹ ਮੱਖੀਆਂ ਨੂੰ ਵੀ ਕੋ ਮਾਰਦਾ ਕੋਈ ਨਹੀਂ ਮਾਰਦਾ ਕੋਈ ਸ਼ਾਇਦ ਨਹੀਂ ਨੇ ਲੋਕਾਂ ਇਹਨਾਂ ਨੂੰ ਮਾਰਦੇ ਨੇ ਇਹਨਾਂ ਤੋਂ ਬਿਮਾਰੀਆਂ ਫੈਲਦੀਆਂ ਨੇ ਸ਼ਾਇਦ ਇਹ ਮੱਖੀਆਂ ਦਵਾਈ ਦਿੰਦੀਆਂ ਨੇ ਸ਼ਾਇਦ ਆਪਣੇ ਆਪ ਜਿੱਕ ਦਵਾਈ ਹੈ ਅੱਖ ਚ ਪਾ ਲੋ ਤਾਂ ਦਵਾਈ ਹੈ ਉਹ ਖਾ ਲੋ ਤਾਂ ਦਵਾਈ ਹੈ ਸ਼ੂਗਰ ਕਰਦਾ ਹੀ ਨਹੀਂ ਉਹ ਸ਼ਹਿਦ ਦਾ ਮਿੱਠਾ ਸ਼ੂਗਰ ਨਹੀਂ ਕਰਦਾ ਹੁੰਦਾ ਇਸ ਕਰਕੇ ਜਿਹੜੀ ਰੱਬ ਖਜੂਰੀ ਨੇ ਪੱਖੀਆਂ ਉਹ ਤੇ ਪੱਖੀਆਂ ਨਹੀਂ ਬੈਂਦੀਆਂ ਸਾਰੀ ਸੰਸਾਰੀ ਲੋਕਾਂ ਦੀ ਸੁਰਤ ਨਹੀਂ ਜੁੜਦੀ ਉਹਨਾਂ ਨਾਲ ਜਿਹੜੀ ਨਿਰਾਕਾਰੀ ਭਗਤਾਂ ਦੀ ਸੁਰਤ ਹੈ ਉਹ ਸ਼ਹਿਦ ਦੀ ਮੱਖੀ ਹੈ ਮੱਖੀਆਂ ਵੀ ਦੋ ਪ੍ਰਕਾਰ ਦੀਆਂ ਨੇ ਸ਼ਹਿਦ ਤੇ ਮੁਰ ਸ਼ਹਿਦ ਤੇ ਮੱਖੀ ਗੁਰਮੁਖ ਹੈ ਗੁਰਮੁਖ ਸ਼ਹਿਦ ਦੀਆਂ ਮੱਖੀਆਂ ਨੇ ਉਹਨਾਂ 'ਚ ਏਕਤਾ ਇਹ ਦੂਜੀਆਂ ਮੱਖੀਆਂ ਨੇ ਉਹਦਾ ਇੱਕ ਦੂਈ ਤੇ ਛੜੀਆਂ ਬੈਠੀਆਂ ਹੁੰਦੀਆਂ ਛੱਤੇ 'ਚ ਕਿੰਨੀਆਂ ਮੱਖੀਆਂ ਕਿੰਨੀ ਥੋੜੀ ਜਗ੍ਹਾ 'ਚ ਹੁੰਦੀਆਂ ਨੇ ਇਹ ਮੱਖੀ ਅੱਡ ਅੱਡ ਬੈਠੂ ਗੁਰਬਾਣੀ ਰੱਬ ਦੀਆਂ ਫਜ਼ੂਰਾਂ ਹੀ ਹਾਂ ਗੁਰਬਾਣੀ ਦਾ ਗਿਆਨ ਜਿਹੜਾ ਹੈ ਇਹ ਮਿੱਠਾ ਹੈ ਪ੍ਰਭ ਖਜੂਰੀ ਨਾਮ ਜਿਹੜਾ ਹੈ ਖਜੂਰੀ ਪੱਕੀਆਂ ਨਾਮ ਬਖੀਆਂ ਨਹੀਂ ਬਹਨ ਰੱਖਿਆ ਨਹੀਂ ਬਹਨ ਜੋ ਜੋ ਵੰਜੇ ਡਿਹੜਾ ਸੋ ਉਮੜ ਹੱਥ ਪਵਨ ਜਿਹੜਾ ਦੇਖ ਲੈਂਦਾ ਨਾ ਖਜੂਰਾਂ ਨੂੰ ਜਿਹਨੂੰ ਦਿਖ ਜਾਂਦੀਆਂ ਨੇ ਲੋਕ ਤਾਂ ਥੱਲੇ ਨੂੰ ਝਾਕਦੇ ਨੇ ਜਿਹੜੀ ਭੇਡ ਹੈ ਨਾ ਭੇਡ ਥੱਲੇ ਨੂੰ ਝਾਕਦੀ ਹੁੰਦੀ ਹੈ ਉੱਤੇ ਨੂੰ ਝਾਕਦੀ ਲੇਲੇ ਕੋ ਚੁੱਕਾ ਨਿਤ ਪੇੜ ਥੱਲੇ ਦੇ ਦੇਖਦੀ ਆ ਗੰਦਗੀ ਖਾਂਦੀ ਉੱਤੇ ਨੂੰ ਝਾਕਦੀ ਨਹੀਂ ਉਹਨੂੰ ਖਜੂਰ ਕੇ ਬੰਦੀ ਜੂ ਜਿਹੜੇ ਜਗਾਈ ਥੱਲੇ ਨੂੰ ਆ ਉਹਨੂੰ ਖਜੂਰ ਕੇ ਬੰਦੀ ਜੂ ਜਿਹਨੂੰ ਦੇਖ ਜਾਂਦੇ ਖਜੂਰ ਉਹਨੂੰ ਦਿੰਦੀ ਆ ਜਿਹੜਾ ਆਕਾਸ਼ ਚ ਨਜ਼ਰ ਰੱਖਦਾ ਥੱਲੇ ਨੂੰ ਨਹੀਂ ਆ ਉੱਚੀ ਹੁੰਦੀ ਆ ਚੜ ਕੇ ਦੇਖਿਆ ਹਾਂ ਉੱਚੀ ਆ ਜਿਹਨੂੰ ਦਿਖ ਜਾਂਦੀ ਆ ਉਹ ਫਿਰ ਕੋਸ਼ਿਸ਼ ਕਰਦਾ ਕਿਸੇ ਤਰੀਕੇ ਨਾਲ ਉਮਰ ਕੇ ਮੇਰੇ ਹੱਥ ਲੈ ਜਾਂਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਉੱਚਾ ਚੜ ਕੇ ਚਾਹੇ ਕਿਵੇਂ ਜੜੇ ਹੋ ਕੋਈ ਸਾਧਨ ਬਣਾਵੇ ਉਹ ਖਜੂਰਾ ਖਾਣ ਦੀ ਕੋਸ਼ਿਸ਼ ਕਰਦਾ ਜਿਵੇਂ ਵੀ ਮਿਲੇ ਉਹੀ ਸਾਧਨ ਬਣਾ ਲੈਂਦਾ ਉਮੜ ਹੱਥ ਜੋ ਜੋ ਦੱਸੇ ਢੀੜਾ ਅਧੀੜਾ ਜਿਹੜਾ ਦੇਖ ਲੈਂਦਾ ਦੇਖਣ ਵਾਲਾ ਜੋ ਜੋ ਬੰਜੇ ਜਿਹੜਾ ਦੇਖਣ ਵਾਲਾ ਸਾਨੂੰ ਲੱਭਿਆ ਜਿਹੜੇ ਜਿਹੜਿਆਂ ਨੇ ਖਜੂਰਾਂ ਦੇਖ ਲੀਆਂ ਸਾਡੀ ਦ੍ਰਿਸ਼ਟੀ 'ਚ ਆਏ ਨੇ ਉਹਨਾਂ ਨੇ ਆਪ ਉੱਚੇ ਹੋ ਕੇ ਤਾਂ ਦੌੜੀਆਂ ਨੇ ਦੁਨੀਆ ਤੋਂ ਉੱਚਾ ਉੱਠ ਕੇ ਦੁਨੀਆ ਦੀ ਸੋਚ ਤੋਂ ਉੱਚੀ ਉਠਾ ਕੇ ਸੋਚ ਤਾਂ ਜੋੜੀ ਆ ਆਪਣੇ ਆਪ ਨੂੰ ਉੱਚਾ ਚੱਕਿਆ ਦੁਨੀਆ ਨੂੰ ਤਾਂ ਜਾ ਕੇ ਖਜੂਰਾਂ ਤੇ ਪਹੁੰਚਿਆ ਹਾਂਜੀ